ਗੁਰਮੁਖੀ ਨਾਮ ਦਾਨ ਇਸ਼ਨਾਨ ਗੁਰਮੁਖੀ ਲੱਗੇ ਸਹਿਜ ਧਿਆਨ ਗੁਰਮੁਖਾਂ ਦਾ ਗੁਰਮੁਖ ਨੇ ਨਾ ਦੀ ਇੱਕ ਵੱਖਰੀ ਕੈਟਾਗਰੀ ਹੈ ਭਗਤੀ ਵੱਖਰੀ ਹੈ ਗੁਰਮਤ ਦੇ ਧਾਰਨੀ ਸਾਰੇ ਗੁਰਮੁਖ ਨੇ ਗੁਰ ਸਿੱਖ ਨੇ ਇਹਨਾਂ ਦੀ ਭਗਤੀ ਅਨੁਸਾਰ ਆ ਗੁਰਮਤ ਅਨੁਸਾਰ ਜੇ ਦਾਨ ਕਰਨਾ ਤਾਂ ਨਾਮ ਦਾ ਕਰਨਾ ਹੋਰ ਕੋਈ ਦਾਨ ਦਾਨ ਹੁੰਦਾ ਹੀ ਨਹੀਂ ਜੇ ਕੋਈ ਦਾਨ ਹੋਰ ਬਣਦਾ ਹੈ ਤਾਂ ਹਿੰਦੂ ਹੈ ਸਿੱਖ ਹੋ ਸਕਦਾ ਕਿ ਸਿੱਖੀ ਦੇ ਵਿੱਚ ਸਾਫ਼ ਹੈ ਦੰਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਇੱਕੋ ਹੀ ਦਾਤਾ ਹੈ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਦਿੰਦਾ ਰਿਜ਼ਕ ਸਾਰੀ ਵਸਤਾਂ ਦੇ ਉੱਤੇ ਮਾਲਕੀ ਉਹਦੀ ਹੈ ਅਸੀਂ ਸਾਰੇ ਮੰਗਤੇ ਆ ਉਹ ਦਾਤਾ ਹੈ ਇੱਕ ਦਾਤਾ ਸਭ ਮੰਗਤੇ ਮੈਂ ਮੰਗਤਾ ਦੂਏ ਮੰਗਤੇ ਨੂੰ ਕਿਵੇਂ ਦੇ ਸਕਦਾ ਇਹ ਗੱਲ ਅਲੱਗ ਹੈ ਕਿ ਇੱਕ ਮੰਗਤੇ ਨੂੰ ਉਹਨੇ 6 ਮੰਗਤਿਆਂ ਦਾ ਦਿੱਤਾ ਹੈ ਸਭ ਲੈ ਵੇ ਤੂੰ ਪੰਜ ਮੰਗਤਿਆਂ ਨੂੰ ਵੰਡਦੀ ਨਾ ਜਾ ਕੇ ਆਪਣਾ ਭਾਰ ਹੌਲਾ ਕਰ ਲਿਆ ਕਿਸੇ ਨੂੰ ਹਜ਼ਾਰ ਮੰਗਤੇ ਦਾ ਇਕੱਠਾ ਦੇਤਾ ਲਵੇ ਵੀ ਤੇਰਾ ਫਰਮ ਚੱਲਦੀ ਹੈ ਤੇਰਾ ਬਿੱਲ ਚੱਲਦੀ ਹੈ ਤੇਰਾ ਬਹੁਤ ਬੜਾ ਫੈਕਟਰੀ ਚੱਲਦੀ ਹੈ 10000 ਨੂੰ ਬਤਾਇ ਤੇਰੇ 10000 ਦਾ ਤੈਨੂੰ ਦੇਤਾ ਗਾਹ ਬਣਦੇ ਉਹਦੀਆਂ ਡਿਊਟੀਆਂ ਲਾਈ ਹੋਈਆਂ ਨੇ ਗਾਹ ਜੋ ਕਹੇ ਮੈਂ ਦਿੰਦਾ ਤਾਂ ਮੂਰਖ ਗੁਰਮਤਿ ਅਨੁਸਾਰ ਮੂਰਖ ਨਾਮ ਦਾ ਜਿਹੜਾ ਦਾਨ ਹੈ ਗਿਆਨ ਦਾ ਦਾਨ ਅਸੀਂ ਨਾਮ ਨਹੀਂ ਦੇ ਸਕਦੇ ਗਿਆਨ ਦੇ ਸਕਦੇ ਗਿਆਨ ਦੇ ਵੀ ਨਹੀਂ ਸਕਦੇ ਅਸਲ ਵਿੱਚ ਅਸੀਂ ਉਹ ਦੇਣਾ ਕਹਿੰਦੇ ਆ ਦੇ ਨਹੀਂ ਸਕਦੇ ਗਿਆਨ ਵੀ ਦੱਸਿਆ ਜਾ ਸਕਦਾ ਦਿੱਤਾ ਨਹੀਂ ਜਾ ਸਕਦਾ ਰੁਪਈਆ ਦਿੱਤੇ ਜਾ ਸਕਦੇ ਕਮਾਈ ਦਿੱਤੀ ਜਾ ਸਕਦੀ ਹੈ ਬਾਪ ਦੇ ਕਰੋੜਾਂ ਰੁਪਏ ਬੈਂਕ ਨੂੰ ਸੁੱਧਾ ਅੱਖੋਂ ਮਿਲ ਜਵੇ ਮੁੰਡਿਆਂ ਨੂੰ ਮਿਲ ਜਾਣੀ ਇਹਦੇ ਪਰ ਬਾਪ ਦਾ ਗਿਆਨ ਨਹੀਂ ਮਿਲਦਾ ਕਿਸੇ ਨੂੰ ਜੋ ਗਿਆਨ ਦੇਣਾ ਚਾਹੇ ਵੀ ਮੈਂ ਗਿਆਨ ਦੇਣਾ ਇਹਨਾਂ ਨੂੰ ਕਦੇ ਨਹੀਂ ਜਾ ਸਕਦਾ ਗਿਆਨ ਦਿੱਤਾ ਹੀ ਨਹੀਂ ਜਾ ਸਕਦਾ ਦੱਸਿਆ ਜਾ ਸਕਦਾ ਨਾਮ ਦਿੱਤਾ ਨਹੀਂ ਜਾ ਸਕਦਾ ਦੱਸਿਆ ਜਾ ਸਕਦਾ ਦੱਸਣ ਨੂੰ ਦੇਣਾ ਕਹੀ ਜਾਂਦੇ ਨੇ ਨਾਮ ਦਾ ਜਿਹੜਾ ਦਾਨ ਹੈ ਉਹ ਪਰਮੇਸ਼ਰ ਦਿੰਦਾ ਦਾਤਾ ਇੱਕੋ ਹੀ ਹੈ ਇਹ ਭਗਤੀ ਦਾ ਮਤਲਬ ਇਹ ਹੈ ਗੁਰਮੁਖਾਂ ਦੇ ਨਾਮ ਦਾ ਹੀ ਦਾਨ ਭੁਗਿਆ ਹੋਰ ਕੋਈ ਦਾਨ ਮੰਗਦੇ ਨਹੀਂ ਬਾਕੀ ਤਾਂ ਸਭ ਕੁਝ ਬਿਨਾ ਮੰਗਿਆ ਤੇ ਮਿਲਦਾ ਸਰੀਰ ਦੀ ਲੋੜ ਬਾਕੀ ਲੋੜ ਹੈ ਸਾਨੂੰ ਸਰੀਰ ਦੀ ਨਾਮ ਹੈ ਲੈਣ ਆਇਆ ਨਾਮ ਹੈ ਮਨ ਦੀ ਭੁੱਖ ਆਤਮਾ ਦੀ ਭੁੱਖ ਅਸਲ ਆਤਮਾ ਦੀ ਭੁੱਖ ਨਾਮ ਹੈ ਬਾਕੀ ਸਭ ਭੁੱਖਾਂ ਸਰੀਰ ਦੀਆਂ ਗੁਰਮਤਿ ਵਿੱਚ ਗੁਰਮੁਖੀ ਭਗਤੀ ਵਿੱਚ ਨਾਮ ਨੂੰ ਧਾਰਨ ਗਿਆ ਬਦੇ ਔਰ ਨਾਮ ਨਾਲ ਇਸ਼ਨਾਨ ਕਰਨਾ ਉਹ ਨਾਮ ਨਾਲ ਇਸ਼ਨਾਨ ਸਰੀਰ ਦਾ ਨਹੀਂ ਹੋ ਸਕਦਾ ਅੰਦਰਲੀ ਗੁਪਤ ਦੇਹੀ ਦਾ ਇਸ਼ਨਾਨ ਹੋ ਸਕਦਾ ਬਾਹਰਲੀ ਦਾ ਨਹੀਂ ਹੋ ਸਕਦਾ ਬਾਹਰਲੀ ਦੇਹੀ ਦੇ ਇਸ਼ਨਾਨ ਨੂੰ ਗੁਰਬਾਣੀ ਇਸ਼ਨਾਨ ਮੰਨਦੀ ਹੋਈ ਦੀ ਫਿਰ ਅਸੀਂ ਇਸ਼ਨਾਨ ਕਹੀ ਜਾਂਦੇ ਤੋਂ ਵੇਲੇ ਉਠੋ ਇਸ਼ਨਾਨ ਕਰੋ ਕਾਹਦਾ ਇਸ਼ਨਾਨ ਕਰੋ ਇਹ ਗੱਲਾਂ ਗੁਰਮਤਿ ਤੋਂ ਵਿਰੁੱਧ ਹੈ ਬੋਲੀ ਸਾਡੀ ਜਿਹੜਾ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਨਾਮ ਨਾਲ ਇਸ਼ਨਾਨ ਕਰਨਾ ਦਾ ਪਾਣੀ ਨਾਲ ਕਰਨਾ ਦਾ ਪਾਣੀ ਨਾਲ ਤਾਂ ਨਿਤ ਨਿਤ ਮੇੜ ਕਨਾਈਆ ਜਲ ਕੇ ਵਜਨ ਜੇਗਾ ਤਾਂ ਹੋਵੇ ਇਹ ਜਲ ਨਾਲ ਵਜਨ ਹੁੰਦਾ ਪਾਣੀ ਨਾਲ ਇਸ਼ਨਾਨ ਨਹੀਂ ਹੁੰਦਾ ਪਰ ਤਾਲਾ ਉੱਥੇ ਹੀ ਆ ਸਾਡਾ ਗੁਰਬਾਣੀ ਵੀ ਸੁਣ ਲਈ ਇਸ਼ਨਾਨ ਹਿੰਦੂਆਂ ਦਾ ਹੀ ਹੈ ਸਿਰ ਫਿਰ ਰਿਜ਼ਲਟ ਕੀ ਨਿਕਲਣਾ ਸੀ ਰਿਜ਼ਲਟ ਸਾਹਮਣੇ ਹੀ ਰਿਜ਼ਲਟ ਤਾਂ ਨਹੀਂ ਨਿਕਲੇ ਅਸੀਂ ਗੁਰਬਾਣੀ ਦੀ ਸਮਝੀ ਗੁਰਬਾਣੀ ਅਨੁਸਾਰ ਅਸੀਂ ਆਪਣੀ ਬੋਲੀ ਨਹੀਂ ਰੱਖੀ ਬੋਲੀ ਮਨਮੁਖਾਣੀ ਹੈ ਗੁਰਮੁਖੀ ਬੋਲੀਆਂ ਤੇ ਅਦਤੀ ਗੁਰਮੁਖਾਂ ਦੇ ਨਾਮ ਦਾ ਨਿਸ਼ਾਨ ਹੈ ਮਨਮੁਖਾਂ ਦੇ ਨਾਮ ਦਾ ਨਿਸ਼ਾਨ ਨਹੀਂ ਹੈ ਜੇ ਅਸੀਂ ਨਾਮ ਦਾ ਨਿਸ਼ਾਨ ਤੇ ਬਿਨਾ ਪਾਣੀ ਦਾ ਇਸ਼ਨਾਨ ਮੰਨਦੇ ਹਾਂ ਵਸਤੂਆਂ ਦਾ ਦਾਨ ਮੰਨਦੇ ਹਾਂ ਫਿਰ ਅਸੀਂ ਮਨਮੁਖਾ ਗੁਰਮੁਖ ਗੁਰਸਿੱਖ ਹੀ ਨਹੀਂ ਇਤੋਂ ਦੋ ਕੈਟਾਗਰੀਆਂ ਅਲੱਗ-ਅਲੱਗ ਹੋ ਗਈਆਂ ਇੱਕ ਪਾਸੇ ਗੁਰਮੁਖ ਹੋ ਗਏ ਇੱਕ ਪਾਸੇ ਮਨਮੁਖ ਹੋ ਗਏ ਸਿੱਖਾਂ ਦੇ ਜੋ ਚੱਲ ਰਹੇ ਰੀਤੀ ਰਿਵਾਜ ਸਭ ਪ੍ਰੈਕਟੀਕਲੀ ਅਸੀਂ ਹਿੰਦੂ ਥਿਊਰੀ ਸਾਡੇ ਕੋਲ ਗੁਰਮਤਿ ਗੁਰਮਤਿ ਦੀ ਸਿਰ ਥਿਉਰੀ ਹੈ ਮੂੰਹ ਨਾਲ ਕੁਝ ਹੋਰ ਬੋਲਦੇ ਆ ਪ੍ਰੈਕਟੀਕਲੀ ਕੁਝ ਹੋਰ ਕਰਦੇ ਆ ਉੱਚਰਦੇ ਕੁਝ ਹੋਰ ਆ ਕਰਦੇ ਕੁਝ ਹੋਰ ਆ ਕਥਨੀ ਔਰ ਕਰਨੀ 'ਚ ਫਰਕ ਆ ਗਿਆ ਇੱਥੇ ਸਾਡੇ ਕਥਨੀ ਗੁਰਮਤ ਦੀ ਹੈ ਗੁਰਮੁਖਾਂ ਹੈ ਕਰਨੀ ਮਨਮੁਖਾਲੀ ਹੈ ਇਸ ਕਰਕੇ ਅਸੀਂ ਸਿੱਖ ਨਹੀਂ ਹੈਗੇ ਸਿੱਖੀ ਸਾਡੇ ਕੋਲ ਹੈ ਹੀ ਨਹੀਂ ਸੈਂਕੜੇ ਸਾਲਾਂ ਤੋਂ ਨਹੀਂ ਹੈ ਜਿਹੜੀ ਸਿੱਖੀ ਦੇ ਅਸੀਂ ਰੌਲਾ ਪਾਉਂਦੇ ਹਾਂ ਉਹ ਸਿੱਖੀ ਨਹੀਂ ਹੈ ਜਿਹੜਾ ਅਮਰਤ ਅਸੀਂ ਛਕਾਉਨੇ ਆ ਉਹ ਨਹੀਂ ਹੈ ਪਹੌੜ ਹੈ ਜੇ ਉਹਨੂੰ ਅੰਮ੍ਰਿਤ ਕਹੀਏ ਤਾਂ ਉਹਨੂੰ ਵਿਖਿਆ ਵੀ ਕਿਹਾ ਹੈ ਵਿਖਿਆ ਅਮਰਤ ਹੈ ਕਹਿੰਦੇ ਜੇ ਉਹ ਅਮਰਤ ਮੰਨ ਆ ਗਏ ਫਿਰ ਵਿਖਿਆ ਦੇ ਰੂਪ ਚ ਆ ਜੂ ਉਹ ਤਾਂ ਸਰੀਰ ਚ ਰਹਿ ਗਿਆ ਸਰੀਰ ਮਾਇਆ ਦਾ ਜੋ ਦੀਸੇ ਸੋ ਮਾਇਆ ਜੋ ਦੀਦਾ ਅੱਖਾਂ ਨਾਲ ਦੀਦਾ ਮੂੰਹ ਨਾਲ ਪੀਤਾ ਜਾਂਦਾ ਉਹ ਅਮਰਤ ਅਪਿਓ ਪੀਓ ਅਪਿਓ ਪੂਰਾ ਨਹੀਂ ਕੀਤਾ ਜਾਂਦਾ ਉਹ ਕੰਨਾਂ ਨਾਲ ਪੀਤਾ ਜਾਂਦਾ ਉਹ ਦੁੱਧ ਹੈ ਫਿਰ ਸਰਬਣੀ ਖੀਰ ਪਿਆ ਆ ਆ ਤਾਂ ਕੰਨਾਂ ਨਾਲ ਪੀ ਹੁੰਦੀ ਹੈ ਬਾਣੀ ਤਾਂ ਉਹ ਜਿਹੜਾ ਅਮਰਦਾਰਾ ਨਾਮ ਸਿੱਧਾ ਹੁੰਦਾ ਉਹ ਬਿਨਾਂ ਹੀ ਕੰਨਾਂ ਤੋਂ ਮੈਨੂੰ ਸਰਬਣੀ ਖੀਰ ਪਿਆ ਆ ਖੀਰ ਦਾ ਦੁੱਧ ਹੈ ਉਹ ਨਾਮ ਹੁੰਦਾ ਗੁਰਮੁਖੀ ਲਾਗੇ ਸਹਿਜ ਤੇ ਗੁਰਮੁਖਾਂ ਦਾ ਧਿਆਨ ਹਮੇਸ਼ਾ ਟਿਕਿਆ ਰਹਿੰਦਾ ਸਹਿਜ ਕਿਹਦੇ ਨਾਲ ਧਿਆਨ ਲੱਗਿਆ ਰਹਿੰਦਾ ਜੁੜਿਆ ਰਹਿੰਦਾ ਆਪਣੇ ਮੂਲ ਨਾਲ ਆਪਣੇ ਆਪ ਨਾਲ ਧਿਆਨ ਕਿਸੇ ਨਾਲ ਨਹੀਂ ਲੱਗਦਾ ਉਹਨਾਂ ਦਾ ਨਾ ਗੁਰੂ ਦੇ ਚਰਨਾਂ 'ਚ ਲੱਗਦਾ ਮੈਂ ਬਕਵਾਸ ਹੈ ਸਭ ਸਤਿਗੁਰ ਅੰਦਰ ਹੈ ਜੀ ਆਪਣਾ ਮੂਲ ਹੈ ਸਤਗੁਰ ਹੈ ਉਹਦੇ ਚਰਨਾਂ ਨਾਲ ਲੱਗਣਾ ਸਤਗੁਰ ਤੇ ਖਾਲੀ ਕੋਈ ਨਹੀਂ ਆਪਣੇ ਦਰਬਾਰ ਵਿੱਚ ਜੋ ਸਰਨੀਵਾ ਕਰਕੇ ਦੇਖੂਗਾ ਗੁਰ ਕੇ ਚਰਨਾਂ 'ਚ ਧਿਆਨ ਆਪੇ ਲੱਗ ਜੂ ਅੰਤਰਾਤਮਾ ਨੂੰ ਧਿਆਨ ਲਾਉਣਾ ਆਪਣੇ ਨਾਲ ਸਹਿਜ ਧਿਆਨ ਸਹਿਜ ਗਿਆਨ ਸਹਿਜ ਜੋਗ ਸਹਿਜ ਸਮਾਧ ਇਹ ਸਾਡੀਆਂ ਨੇ ਗੁਰਮਤੀਆਂ ਸੁਣ ਸਮਾਰ ਹੈ ਜੋਗੀਆਂ ਦੀ ਸੁਣ ਸਮਾਰ ਜੋਗੀਆਂ ਦੀ ਹੈ ਸੁਣ ਸਮਾਰ ਲੱਗਦੀ ਹੋਈ ਨਹੀਂ ਕਰੇ ਸਹਿਜ ਸਮਾਦ ਉਪਾਦ ਰਹਿਤ ਹੁੰਦੀ ਹੈ ਸਹਿਜ ਸਮਾਦ ਉਪਾਦ ਰਹਿਤ ਕਿਉਂ ਸਹਿਜ ਧਿਆਨ ਹੁੰਦਾ ਹੈ ਧਿਆਨ ਹੁੰਦਾ ਜੱਟੇ ਟਿਕ ਗਿਆ ਮਨ ਉਪਾਦੀ ਕਰਦਾ ਹੀ ਨਹੀਂ ਭਾਈ ਦੌੜ ਕਰਦਾ ਹੀ ਨਹੀਂ ਗੁਰਮੁਖੀ ਲਾਗਾ ਸਹਿਜ ਧਿਆਨ ਗੁਰਮੁਖੀ ਪਾਵੇ ਦਰਗਾਹ ਮਾਨ ਗੁਰਮੁਖੀ ਪਾਵੇ ਦਰਗਾਹ ਮਾਨ ਸਹਿਜ ਧਿਆਨ ਦਰਗਾਹ ਦੇ ਵਿੱਚ ਧਿਆਨ ਹੁੰਦਾ ਆ ਦਰਵਾਜ਼ੇ ਤੇ ਧਿਆਨ ਟਿਕਿਆ ਹੁੰਦਾ ਦਸ ਦਵਾਰ ਤੇ ਬੂਆ ਖੁੱਲਿਆ ਦਰਸ਼ਨ ਹੋਇਆ ਸਹਿਜ ਧਿਆਨ ਦਾ ਮਤਲਬ ਹੀ ਹੈ ਕਿ ਕਿੱਥੇ ਗਿਆ ਧਿਆਨ ਕਿੱਥੇ ਟਿਕ ਗਿਆ ਜਿੱਥੋਂ ਦਰਸ਼ਨ ਹੋਣਾ ਹੈ ਫੇਰ ਉਹ ਸਹਿਜ ਧਿਆਨ ਅਵਸਥਾ ਆ ਦਰਸ਼ਨ ਦੇਖ ਜੀਵਾ ਗੁਰ ਤੇਰਾ ਅਜਾ ਦੇਖਿਆ ਨਹੀਂ ਦੇਖਣ ਤੋਂ ਪਹਿਲਾਂ ਦੀ ਗੱਲ ਹੈ ਦਰਸ਼ਨ ਦੇਖ ਜੀਵਾ ਗੁਰ ਜੇ ਦੇਖਾ ਤਾਂ ਹੀ ਜੀਵਾ ਜਦ ਦੇਖਾ ਤਦ ਗਾਵਾਂ ਉੱਥੇ ਧਿਆਨ ਟਿਕਿਆ ਹੈ ਦਰਸ਼ਨ ਵਾਸਤੇ ਧਿਆਨ ਟਿਕਿਆ ਹੈ ਗੁਰਮੁਖੀ ਭਾਉ ਭੰਜਨ ਪ੍ਰਧਾਨ ਗੁਰਮੁਖੀ ਪਾਵੈ ਦਰਗਾ ਮਾਨ ਦਰਗਾ ਦੇ ਵਿੱਚ ਮਾਨ ਹੈ ਗੁਰਮੁਖ ਰਾਜੀ ਦਾ ਦਾ ਨਿਸ਼ਾਨ ਹੈ ਨਾ ਜਿਹੜਾ ਬਣਦਾ ਦਰਗਾਹ 'ਚ ਪ੍ਰਵਾਨ ਹੈ ਦਾ ਨਿਸ਼ਾਨ ਇਸ ਕਰਕੇ ਇਹਦਾ ਸਭ ਕੁਝ ਦਰਗਾਹ ਦੇ ਵਿੱਚ ਪ੍ਰਵਾਨ ਗੱਲਾਂ ਕਰਦਾ ਜੋ ਦਰਗਾਹ 'ਚ ਪ੍ਰਵਾਨ ਹੈ ਉਸ ਮਤ ਨੂੰ ਜਿਹੜਾ ਧਾਰਨ ਕਰਦਾ ਦਰਗਾਹ ਜੋਦੀ ਉਹ ਮਾਨ ਪੂਰਵੇ ਦੁੱਤ ਮਿਲਦੀ ਹੈ ਜਿਹੜੇ ਆਪਣੇ ਮਨੁੱਖ ਜਿਨ੍ਹਾਂ ਨੇ ਟਾਰਗੇਟ ਆਪਣੀ ਮਰਜ਼ੀ ਨਾਲ ਮਿੱਥੇ ਹੋਏ ਨੇ ਆਪਣੀ ਮਰਜ਼ੀ ਦੇ ਟਾਰਗੇਟਾਂ ਨੂੰ ਪੂਰੇ ਕਰਦੇ ਨੇ ਸਿੱਖ ਬਣ ਕੇ ਦਰਗਾਹ ਚੋਂ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜੇ ਤੇ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੋਈ ਕਿੰਨੇ ਹਜ਼ਾਰ ਅਸੀਂ ਚੇਲੇ ਬਣਾ ਲਏ ਕਿੰਨੇ ਹਜ਼ਾਰ ਲੋਕ ਪੜਾ ਕੇ ਅਸੀਂ ਮਤਲਬ ਹੈ ਧਰਮ ਦੇ ਗ੍ਰੰਥੀ ਬਣਾਤੇ ਇਹਨੂੰ ਕਿਸੇ ਨੇ ਨਹੀਂ ਪੁੱਛਣਾ ਰੋਜੀ ਰੋਟੀ ਤੇ ਲਾਤੇ ਕੋਈ ਨਹੀਂ ਪੁੱਛਦਾ ਨਾ ਇਹ ਤਾਂ ਮਾਇਆ ਮਾਇਆ ਜਾਣਾ ਤਾਂ ਤਾਂ ਮਾਇਆ ਹੈ ਰੋਜੀ ਰੋਟੀ ਤੇ ਲਾਤੇ ਤੁਸੀਂ ਆਪ ਕਿੱਥੇ ਖੜੇ ਹੋ ਕੀ ਗੁਰਮਤ ਦੀ ਸਹੀ ਸੋਝੀ ਤੁਹਾਨੂੰ ਹੈ ਕੀ ਉਹ ਸਹੀ ਸੋਝੀ ਤੁਸੀਂ ਗਾਂ ਡਿਲੀਵਰ ਕੀਤੀ ਜਾਂ ਤੁਹਾਨੂੰ ਸੋਝੀ ਦੀ ਗਲਤ ਸੋਝੀ ਜਿਹੜੀ ਤੁਸੀਂ ਦਿੱਤੀ ਹੈ ਉਹ ਅਪਰਾਧ ਹੈ ਕੀਤਾ ਤੁਸੀਂ ਫਿਰ ਦਾ ਕੋਈ ਨਹੀਂ ਕੀਤਾ ਕਿਉਂਕਿ ਅਵਗਿਆ ਕੀਤੀ ਹੈ ਅਵਗਿਆ ਤਾਂ ਨਹੀਂ ਮਾਣ ਮਿਲਿਆ ਦਰਗਾਹ ਚ ਮਾਣ ਕਿਉਂ ਨਹੀਂ ਮਿਲਿਆ ਅਵਗਿਆ ਕੀਤੀ ਹੈ ਗੁਰਮਤਿ ਦੀ ਗੁਰੂ ਗੁਰਬਾਣੀ ਦੀ ਅਵਗਿਆ ਹੋ ਗਈ ਤੁਹਾਤੇ ਅਵਗਿਆ ਕੀ ਹੋ ਗਈ ਪ੍ਰਥਮੇ ਮਨ ਪ੍ਰਬੋਧ ਹੈ ਆਪਣਾ ਪਾਛੇ ਅਵਰ ਜਾਵਾ ਗੱਲ ਸੁਣੀ ਨਹੀਂ ਜੇ ਲਈ ਤਾਂ ਇਹ ਅਵਗਿਆ ਕਰਤੀ ਗੁਰੂ ਦੀ ਗੱਲ ਸੁਣ ਕੇ ਅਣ ਸੁਣੀ ਕਰਤੀ ਅਵਗਿਆ ਹੈ ਫਿਰ ਪੁੱਛੇ ਕੌਣ ਤੁਹਾਨੂੰ ਕਿਉਂ ਪੁੱਛਿਆ ਤੁਹਾਨੂੰ ਦਰਗਾਹ 'ਚ ਕੋਈ ਤੇ ਤੁਸੀਂ ਗੁਰੂ ਦੀ ਗੱਲ ਸੁਣ ਕੇ ਅਵਗਿਆ ਕਰੋਗੇ ਤੁਹਾਨੂੰ ਕਿਉਂ ਪੁੱਛੇ ਕੋਈ ਉੱਤੇ ਕਸੂਰ ਸਾਡਾ ਹੈ ਤਾਂ ਨਹੀਂ ਪੁੱਛਦੇ ਉੱਥੇ ਉੱਥੇ ਕੋਈ ਭੇਦ ਭਾਵ ਨਹੀਂ ਹੈਗਾ ਵੀ ਭੇਦ ਭਾਵ ਹੈ ਉੱਥੇ ਤੇ ਸੱਚੋ ਹੀ ਸੱਚ ਨਿਬੜੇ ਜੇ ਤੁਸੀਂ ਇਹ ਵਗਿਆ ਨਹੀਂ ਕੀਤੀ ਕਿਸੇ ਗੱਲ ਦੀ ਤਾਂ ਮਾਨ ਮਿਲੂਗਾ ਜੇ ਕਿਤੇ ਤੁਸੀਂ ਅਵਗਿਆ ਕੀਤੀ ਹੋਈ ਹੈ ਫਿਰ ਤੁਹਾਨੂੰ ਮਾਨ ਨਹੀਂ ਮਿਲਣਾ ਨੰਬਰ ਤਾਂ ਉਹਨੇ ਮਿਲਣੇ ਨੇ ਜਿੰਨਾ ਪਰਚਾ ਠੀਕ ਹੈ ਜਿਹੜੀਆਂ ਗਲਤੀਆਂ ਨੇ ਉਹ ਤਾਂ ਕੱਢ ਦੇਣੀਆਂ ਨੇ ਅਗਲੇ ਨੇ ਗੁਰਮੁਖੀ ਭਾਉ ਭੰਜਨ ਪ੍ਰਧਾਨ ਭਾਉ ਭੰਜਨ ਪ੍ਰਧਾਨ ਜਿਹੜੀ ਗੁਰਮੁਖੀ ਹੁੰਦੀ ਹੈ ਨਾ ਭਾਉ ਡਰ ਦਾ ਨਾਸ ਕਰ ਦਿੰਦੀ ਭੰਜਨ ਪ੍ਰਧਾਨ ਡਰ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੂਰ ਕਰਦੀ ਹੈ ਬਹੁਤ ਕਿਸਮ ਦੇ ਗਿਆਨ ਦੇ ਡਰ ਦੂਰ ਕਰਨ ਵਾਲੇ ਪਰ ਸਾਰੇ ਜੋ ਪ੍ਰਧਾਨ ਗੁਰਮਤਿ ਦਾ ਡਰ ਦਾ ਨਾਸ ਹੈ ਕਰ ਦਿੰਦੀ ਹੈ ਇਹ ਕਾਲ ਦਾ ਵੀ ਭੈ ਮਾਰ ਦਿੰਦੀ ਹੈ ਕਾਲ ਦਾ ਭੈ ਵੀ ਨਹੀਂ ਰਹਿਣ ਦਿੰਦੀ ਬਾਕੀ ਦਾ ਛੋਟੇ ਛੋਟੇ ਭੈ ਕਿਸੇ ਨੂੰ ਡਰ ਹੈ ਉਹਨੂੰ ਸਿਕਿਉਰਿਟੀ ਗਾਰਡ ਦੇ ਤੇ ਕਿਸੇ ਨੂੰ ਡਰ ਹੈ ਉਹਨੂੰ ਸਰਚ ਕਰਾ ਲਿਆ ਕਿਸੇ ਨੂੰ ਡਰ ਹੈ ਉਹਨੇ ਆਲੇ ਵਾਲੇ ਕੋਟ ਕਿਲਾ ਬਣਾ ਲਿਆ ਕਿਸੇ ਨੂੰ ਡਰ ਹੈ ਉਹਨੂੰ ਪੈਸਾ ਦੇ ਦਿੱਤਾ ਇਹ ਛੋਟੇ ਛੋਟੇ ਡਰ ਨੇ ਛੋਟੇ ਛੋਟੇ ਇਲਾਜ ਨੇ ਆ ਪਰਮਾਨੈਂਟ ਕਿਸੇ ਗੱਲ ਦਾ ਇਲਾਜ ਨਹੀਂ ਹੈ ਰਾਜਾ ਵੀ ਇਲਾਜ ਕਰਦਾ ਹੈ ਰਾਜਾ ਵੀ ਇਲਾਜ ਕਰਦਾ ਛੋਟੇ ਛੋਟੇ ਡਰਾਂ ਦਾ ਰਾਜ ਪ੍ਰਬੰਧ ਵੀ ਇਲਾਜ ਕਰਦਾ ਪਰ ਇਹ ਜਿਹੜਾ ਜਿਹੜੀ ਗੁਰਮੁਖੀ ਹੈ ਗੁਰਮੁਖੀ ਬੁੱਧੀ ਹੈ ਵਿਵੇਕ ਬੁੱਧੀ ਹੈ ਇਹ ਤਾਂ ਡਰ ਕਿਸੇ ਕਿਸੇ ਦਾ ਰਹਿਣ ਦੀ ਦਿੱਤੀ ਸੰਸਾਰੀ ਰਾਜੇ ਦਾ ਡਰ ਨਹੀਂ ਰਹਿਣ ਦਿੰਦੀ ਸੰਸਾਰੀ ਰਾਜੇ ਨੂੰ ਇਹ ਕਹਿ ਰਹੇ ਨੇ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਰਾਜੇ ਨੂੰ ਝੂਠਾ ਕਹਿਣਾ ਕੋਈ ਸੌਖੀ ਗੱਲ ਨਹੀਂ ਹੈ ਸੱਚ ਬੋਲਣਾ ਕੋਈ ਸੌਖੀ ਗੱਲ ਨਹੀਂ ਹੈ ਸੱਚ ਬੋਲਣਾ ਕੋਈ ਸੌਖੀ ਗੱਲ ਨਹੀਂ ਹੈ ਸੱਚ ਸਭ ਦੇ ਉੱਤੇ ਦੀ ਲੰਘ ਜਾਂਦਾ ਹੈ ਫਿੱਟਾ ਹੀ ਕੋਈ ਹੰਕਾਰ ਹੋਵੇ ਸੱਚ ਉਹਦੇ ਉੱਤੇ ਦੀ ਲੰਘ ਜਾਂਦਾ ਹੰਕਾਰ ਨਹੀਂ ਜਾਂਦਾ ਹੰਕਾਰ ਕਦੇ ਨਹੀਂ ਚਾਹਦਾ ਕਿ ਮੇਰੇ ਤੋਂ ਕੋਈ ਉੱਚੀ ਗੱਲ ਕਰ ਦਵੇ ਮੈਨੂੰ ਡੀਵਾ ਕਰ ਦਵੇ ਕੋਈ ਐਸੀ ਗੱਲ ਮੂੰਹੋਂ ਕੱਢੇ ਜਿਹਦੇ ਨਾਲ ਮੈਂ ਨੀਵਾ ਹੋ ਜਾ ਬਸ ਉਹ ਨੀਵਾ ਹੋਇਆ ਨਹੀਂ ਉਹਨੂੰ ਗਰੋਧ ਆਇਆ ਨਹੀਂ ਫਿਰ ਉਹ ਹੰਕਾਰ ਦੇ ਕਰੋਧ ਦਾ ਸ਼ਿਕਾਰ ਹੋਣਾ ਪੈਂਦਾ ਉਹਨੂੰ ਇਦਾਂ ਹੀ ਭਗਤ ਹੋਏ ਨੇ ਅਸਲ ਰਾਜਾ ਨੇ ਕਰੋਧ ਦਾ ਸ਼ਿਕਾਰ ਕਿਉਂ ਹੋਏ ਨੇ ਉਹਨਾਂ ਦੀ ਗੱਲ ਦੇ ਵਿੱਚ ਰਾਜੇ ਦਾ ਹੰਕਾਰ ਹਿੱਟ ਹੁੰਦਾ ਸੀ ਰਾਜੇ ਦੀ ਝੂਠੀ ਇੱਜ਼ਤ ਹਿੱਟ ਹੁੰਦੀ ਸੀ ਸੱਚ ਨਾਲ ਝੂਠ ਹਿੱਟ ਹੁੰਦਾ ਹੀ ਹੁੰਦਾ ਸੱਚ ਸੀ ਝੂਠ ਹਿੱਟ ਹੁੰਦਾ ਸੀ ਉਹਨੂੰ ਤਕਲੀਫ ਲੱਗਦੀ ਸੀ ਬਹਾਨਾ ਚਾਹੇ ਕੋਈ ਬਣਾਉਂਦੇ ਸੀ ਕੋਈ ਵੀ ਬਹਾਨਾ ਬਣਦਾ ਸੀ ਫਿਰ ਆਪਣਾ ਬਦਲਾ ਲੈਂਦੇ ਸੀ ਉਹ ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਗੁਰਮੁਖੀ ਕਰਨੀ ਕਾਰ ਕਰਾਏ ਗੁਰਮੁਖੀ ਕਰਨੀ ਕਾਰ ਕਰਾਏ ਗੁਰਮੁਖੀ ਉਹ ਕਾਰ ਕਰਦਾ ਹੈ ਜਿਹੜੀ ਕਰਨੀ ਚਾਹੀਦੀ ਹੈ ਜਿਹੜੀ ਕਰਨ ਆਇਆ ਹੈ ਕਾਰ ਕੀ ਕਰਦਾ ਕਾਰ ਮਨ ਲੈਵਲ ਤੇ ਹੁੰਦੀ ਹੈ ਸਰੀਰ ਦੇ ਲੈਵਲ ਤੇ ਕਾਰ ਨਹੀਂ ਹੁੰਦੀ ਕਰਨੀ ਜਿਹੜੀ ਕਾਰ ਹੈ ਸਰੀਰ ਦੇ ਲੈਵਲ ਤੇ ਨਹੀਂ ਹੁੰਦੀ ਸ਼ਬਦ ਵਿਚਾਰ ਭਾਣੇ ਦੇ ਵਿੱਚ ਚੱਲਣਾ ਕਰਨੀ ਕਾਰ ਕਰਾਏ ਕਰਨੀ ਕਾਰ ਕਰਾਏ ਕੀ ਹੈ ਭਾਣੇ ਵਿੱਚ ਚੱਲਣਾ ਭਾਣੇ ਵਿੱਚ ਚੱਲਣਾ ਕਰਨੀ ਕਾਰ ਕਰਾਏ ਭਾਣੇ ਵਿੱਚ ਚੱਲਦਾ ਜੋ ਪਰਮੇਸ਼ਰ ਕਰਾਉਂਦਾ ਹੈ ਉਹ ਕਰਦਾ ਹੈ ਗੁਰਮੁਖ ਦੀ ਕਰਨੀ ਕਾਰ ਕੀ ਹੈ ਜੋ ਉਹ ਕਰਾਏ ਉਹ ਇਹ ਕਰਦਾ ਹੈ ਗੁਰਮੁਖ ਕਰਨੀ ਕਾਰ ਕਰਾਏ ਕੀ ਹੈ ਜੋ ਕਰਾਏ ਉਹ ਕਰਦਾ ਗੁਰਮੁਖਾ ਕਰਾਉਂਦਾ ਉਹ ਬੋਲਦਾ ਗੁਰਮੁਖਾ ਬੁਲਾਉਂਦਾ ਉਹ ਆਪਣੀ ਮਰਜ਼ੀ ਨਾਲ ਨਹੀਂ ਬੋਲਦਾ ਜੇ ਆਪਣੀ ਮਰਜ਼ੀ ਨਾਲ ਬੋਲਦਾ ਫਿਰ ਗੁਰਮੁਖ ਨਹੀਂ ਹੈ ਸੱਚ ਦੀ ਗੱਲ ਜਦ ਆਈ ਆ ਗੁਰਬਾਣੀ ਚ ਜਿਵੇਂ ਆਈ ਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਦੀ ਗਿਆਨ ਵੇ ਲਾ ਲੋ ਹੁਣ ਇਹ ਬਾਣੀ ਜਦੋਂ ਆਉਂਦੀ ਹੈ ਪੰਕਤੀ ਉਹਦੀ ਵਿਆਖਿਆ ਉਸੇ ਢੰਗ ਨਾਲ ਕਰਨੀ ਪਊਗੀ ਜੋ ਉਹਨਾਂ ਦੀ ਭਾਵਨਾ ਕਹਿਣ ਵਾਲੇ ਦੀ ਭਾਵਨਾ ਕੀ ਸੀ ਇਹ ਤਾਂ ਕਹਿਦੀ ਸ਼ਾਰਟ ਦੇ ਵਿੱਚ ਕਵਿਤਾ ਹਮੇਸ਼ਾ ਸ਼ਾਰਟ ਚ ਕਹੀ ਹੁੰਦੀ ਹੈ ਅਸੀਂ ਫਿਰ ਉਹਦੀ ਵਿਆਖਿਆ ਕਰਨੀ ਹੁੰਦੀ ਹੈ ਜਿਹੜਾ ਜਾਣਦਾ ਹੁੰਦਾ ਜਿਹੜਾ ਸਮਝ ਲੈਂਦਾ ਉਹਨੇ ਵਿਆਖਿਆ ਕਰਨੀ ਹੁੰਦੀ ਹੈ ਵਿਆਖਿਆ ਉਸੇ ਐਂਗਲ ਤੋਂ ਕਰਨੀ ਪਊਗੀ ਜਿਸ ਐਂਗਲ ਤੋਂ ਕਰਨ ਵਾਲੇ ਦੀ ਭਾਵਨਾ ਸੀ ਕਹਿਣ ਵਾਲੇ ਦੀ ਭਾਵਨਾ ਸੀ ਉਸੇ ਗੱਲ ਨੂੰ ਐਕਸਪਲੇਨ ਕਰਨਾ ਜੇ ਉਹ ਉਹ ਨਹੀਂ ਕਰਾਂਗੇ ਤਾਂ ਭਾਵਨਾ ਉਹਦੀ ਕੁਝ ਹੋਰ ਹੈ ਸੀ ਕੁਝ ਹੋਰ ਐਕਸਪਲੇਨ ਕਰਦਾ ਫਿਰ ਤਾਂ ਅਪਰਾਧ ਹੋ ਗਿਆ ਹੈ ਕਹਿਣ ਵਾਲੇ ਦੀ ਭਾਵਨਾ ਹੋਰ ਸੀ ਅਸੀਂ ਐਕਸਪਲੇਨ ਕੁਝ ਹੋਰ ਕਰ ਦਈਏ ਇਹ ਤਾਂ ਅਪਰਾਧ ਹੈ ਅਪਰਾਧ ਤੋਂ ਬਚਣ ਵਾਸਤੇ ਜੋ ਗੁਰਬਾਣੀ ਨੇ ਕਿਹਾ ਹੋਇਆ ਉਹੀ ਐਕਸਪਲੇਨੇਸ਼ਨ ਇਹਦੀ ਹੋਊ ਕਿਸੇ ਦੇ ਚਾਹੇ ਗੱਡੇ ਲੱਗੇ ਚਾਹੇ ਗੋਡੇ ਲੱਗੇ ਕੋਈ ਆਦਮੀ ਗੁਰਬਾਣੀ ਤੋਂ ਉਲਟ ਚੱਲਦਾ ਆਇਆ ਉਲਟ ਵਿਆਖਿਆ ਕਰਦਾ ਉਲਟ ਮੰਨੀ ਬੈਠਾ ਆਪਣੇ ਜੇ ਸੁਧਾਰ ਲਵੇ ਗੁਰਬਾਣੀ ਥੋੜੀ ਅਸੀਂ ਬਦਲ ਦੇਣਾ ਗਲਤ ਬੰਨੀ ਬੈਠਾ ਹੈ ਯਾਰ ਕਿਆ ਤਾਂ ਉਹ ਕਿ ਡਿਸਕਸ ਕਰੇ ਇਹ ਫਿਰ ਆਪਣੇ ਆਪ ਨੂੰ ਬਦਲ ਲਵੇ ਜੇ ਕੋਈ ਕਹੇ ਅਸੀਂ ਇਹ ਤਾਂ ਬੋਲਣ ਨਹੀਂ ਦੇਣਾ ਜੇ ਤੂੰ ਉਹਨਾਂ ਤੁਰਕੂ ਕਣ ਸਿੱਖਾਂ ਨੇ ਕਿੱਥੇ ਬੋਲਣੀ ਇਹ ਗੱਲ ਜੋ ਲਿਖਿਆ ਹੋਇਆ ਠੀਕ ਆ ਕਰਕ ਹਾਂਜੀ ਨਾਨਕ ਗੁਰਮੁਖੀ ਮੇਲ ਮਲਾਏ ਨਾਨਕ ਗੁਰਮੁਖੀ ਮੇਲ ਗੁਰਮੁਖੀ ਜਿਹੜੀ ਬੁੱਧੀ ਹੈ ਗੁਰਮੁਖਾਂ ਦੀ ਜਿਹੜੀ ਵੱਤ ਹੈ ਉਹਦਾ ਨਾਮ ਗੁਰਮੁਖੀ ਹੈ ਇਹ ਮੇਲ ਬਣਾਉਂਦੀ ਹੈ ਟੁੱਟਿਆ ਹੋਇਆ ਨੂੰ ਜਿਹੜੇ ਆਪਣੇ ਮੂਲ ਨਾਲ ਟੁੱਟੇ ਹੋਏ ਨੇ ਉਹਨਾਂ ਨੂੰ ਉਹਦੇ ਮੂਲ ਨਾਲੇ ਜੋੜਦੀ ਹੈ ਬਸ ਆਪਣੇ ਮੂਲ ਨਾਲ ਜਿਹੜਾ ਜੁੜ ਗਿਆ ਸਭ ਨਾਲ ਜੁੜ ਗਿਆ ਡੱਬਾ ਡੱਬੇ ਦੇ ਨਾਲ ਜੁੜ ਜਾਂਦਾ ਜੁੜਿਆ ਹੈ ਇੰਜਣ ਨਾਲ ਜਿਹੜਾ ਡੱਬਾ ਜਾਂ ਡੱਬੇ ਨਾਲ ਡੱਬਾ ਜੁੜ ਗਿਆ ਇੰਜਣ ਨਾਲ ਵੀ ਜੁੜ ਗਿਆ ਇਸ ਤਰੀਕੇ ਨਾਲ ਮੇਲ ਮਿਲਣਾ ਹੋਰ ਕਿਵੇਂ ਮਿਲਣਾ ਇੱਕ ਚੇਨ ਬਣ ਗਈ